ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਮੈਂ ਤਰਕਸ਼ੀਲ ਬਣ ਗਿਆ ਪਿਛਲੇ ਸਾਲ ਮੈਂ ਬਿਮਾਰ ਹੋ ਗਿਆ ਘਰਦਿਆਂ ਦੇ ਓੜ-ਪੋੜ ਕੀਤੇ ਪਰ ਆਰਾਮ ਨਾ ਆਇਆ ਮੇਰਾ ਇੱਕ ਮਿੱਤਰ ਮੈਨੂੰ ਮਿਲਣ ਵਾਸਤੇ ਆਇਆ ਮੇਰੀ ਹਾਲਤ ਦੇਖ ਕੇ ਕਹਿਣ ਲੱਗਾ ਡਾਕਟਰ ਕੋਲ ਕਿਉਂ ਨਹੀਂ ਜਾਂਦਾ ਘਰ ਦੇ ਟੋਟਕਿਆਂ ਨਾਲ ਆਰਾਮ ਨਹੀਂ ਆਉਣਾ ਬਿਮਾਰੀ ਵਿਗੜ ਗਈ ਫਿਰ ਪਛਤਾਵੇਂਗਾ ਮੈਂ ਕਿਹਾ ਭਰਾਵਾ ਪਹਿਲਾਂ ਤੋਂ ਡਾਕਟਰ ਤੋਂ ਟਾਈਮ ਲਈਏ ਫਿਰ ਉਹਨੂੰ ਫੀਸ ਦਈਏ ਡਾਕਟਰ ਨੂੰ ਬੇਰੀ ਬਿਮਾਰੀ ਦੀ ਸਮਝ ਆਵੇ ਕਿ ਨਾ ਆਵੇ ਕੀ ਗਾਰੰਟੀ ਹੈ ਫਿਰ ਦਵਾਈ ਉਸਨੇ ਆਪ ਤਾਂ ਬਣਾਉਣੀ ਨਹੀਂ ਕੰਪਨੀ ਦੀਆਂ ਦਵਾਈਆਂ ਤੇ ਕੈਪਸੂਲ ਖਬਰੇ ਅੰਦਰ ਕੀ ਹੈ ਡਾਕਟਰ ਕੋਲੋਂ ਕਿਹੜਾ ਸਾਰੇ ਮਰੀਜ਼ ਹੀ ਠੀਕ ਹੋ ਜਾਂਦੇ ਹਨ ਅੱਜ ਕੱਲ ਜਿਹੜਾ ਡਾਕਟਰ ਦੇ ਚੱਕਰ ਵਿੱਚ ਫਸ ਗਿਆ ਉਸ ਚੱਕਰ ਵਿੱਚੋਂ ਨਿਕਲ ਨਹੀਂ ਸਕਦਾ ਮਿੱਤਰ ਕਹਿਣ ਲੱਗਾ ਕਿੰਨੇ ਮਰੀਜ਼ ਉਸਨੇ ਠੀਕ ਕੀਤੇ ਹਨ ਤੈਨੂੰ ਕੀ ਪਤਾ ਮੈਂ ਤਾਂ ਜਿਹੜੇ ਠੀਕ ਨਹੀਂ ਹੋਏ ਉਹੀਓ ਵੇਖੇ ਹਨ ਮੈਂ ਉਸ ਨੂੰ ਜਵਾਬ ਦਿੱਤਾ ਤੇ ਉਹ ਕਹਿਣ ਲੱਗਾ ਜੇ ਜਾਵੇਂਗਾ ਪਰਹੇਜ ਰੱਖ ਕੇ ਦਵਾਈ ਖਾਏਗਾ ਤਾਂ ਠੀਕ ਵੀ ਹੋ ਜਾਏਗਾ ਇੱਕ ਵਾਰੀ ਜਾ ਤਾਂ ਸਹੀ ਦੋਸਤ ਦੇ ਜ਼ੋਰ ਪਾਉਣ ਤੇ ਮੈਂ ਡਾਕਟਰ ਕੋਲ ਚਲਾ ਗਿਆ ਫੀਸ ਦੇ ਕੇ ਪਰਚੀ ਬਣਵਾਈ ਬੜੀ ਭੀੜ ਸੀ ਕਈ ਘੰਟੇ ਉਡੀਕਣ ਪਿੱਛੋਂ ਨੰਬਰ ਆਇਆ ਡਾਕਟਰ ਨੇ ਟੂਟੀ ਲਾ ਕੇ ਦੇਖਿਆ ਅੱਖਾਂ ਦੇਖੀਆਂ ਨਬਜ ਦੇਖੀ ਜ਼ੁਬਾਨ ਦੇਖੀ ਅਤੇ ਖੂਨ ਪਿਸ਼ਾਬ ਆਦਿ ਟੈਸਟ ਕਰਨ ਲਈ ਇੱਕ ਪਰਚੀ ਲੈਬੋਰਟਰੀ ਲਈ ਬਣਾ ਦਿੱਤੀ ਸ਼ਾਇਦ ਇਸ ਲੈਬੋਰਟਰੀ ਨਾਲ ਡਾਕਟਰ ਦੀ ਕੋਈ ਹਿੱਸਾ ਪੱਤੀ ਹੋਈ ਸੀ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਇਸ ਪ੍ਰਯੋਗਸ਼ਾਲਾ ਦੀ ਕੀ ਗਾਰੰਟੀ ਹੈ ਕਿ ਠੀਕ ਟੈਸਟ ਕਰੇਗੀ ਅੱਜ ਕੱਲ ਬਿਨਾ ਪੜ੍ਹਾਈ ਦੇ ਡੰਗ ਟਪਾਉ ਬੰਦੇ ਇਹਨਾਂ ਨੇ ਰੱਖੇ ਹੁੰਦੇ ਹਨ ਇਹਨਾਂ ਦਾ ਕੀ ਭਰੋਸਾ ਹੈ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ ਟੀਵੀ ਵਾਲੇ ਨੂੰ ਕੈਂਸਰ ਦਾ ਮਰੀਜ਼ ਬਣਾ ਦਿੱਤਾ ਅਤੇ ਮਲੇਰੀਆ ਦੇ ਮਰੀਜ਼ ਨੂੰ ਮਿਆਦੀ ਬੁਖਾਰ ਦਾ ਐਲਾਨ ਕਰ ਦਿੱਤਾ ਡਾਕਟਰ ਸਾਹਿਬ ਕਹਿਣ ਲੱਗੇ ਜੇ ਇਲਾਜ ਕਰਾਉਣਾ ਹੀ ਤਾਂ ਜੋ ਮੈਂ ਕਹਿੰਦਾ ਹਾਂ ਉਹੀ ਉਹ ਕਰੋ ਮੈਂ ਮਨ ਵਿੱਚ ਸੋਚਿਆ ਕਿ ਡੇਰੇਦਾਰ ਸੰਤਾਂ ਤੇ ਡਾਕਟਰਾਂ ਵਿੱਚ ਕੋਈ ਫਰਕ ਨਹੀਂ ਉਹਨਾਂ ਦੇ ਚੇਲੇ ਵੀ ਕਹਿੰਦੇ ਹਨ ਕਿ ਬਾਬਾ ਜੀ ਦੇ ਬਚਨ ਨਾ ਉਲਟਾਓ ਅਤੇ ਇੱਥੇ ਵੀ ਇਹੀ ਹਾਲਤ ਹੈ ਇਲਾਜ ਕਰਾਉਣਾ ਸੀ ਇਸ ਲਈ ਜਾਣਾ ਪਿਆ ਟੈਸਟਾਂ ਦੇ ਰਿਜ਼ਲਟ ਲਿਆ ਕੇ ਡਾਕਟਰ ਸਾਹਿਬ ਨੂੰ ਦਿੱਤੇ ਡਾਕਟਰ ਸਾਹਿਬ ਨੇ ਗੋਲੀਆਂ ਮਿਕਸਚਰ ਪੀਣ ਲਈ ਦਿੱਤੀ ਨਾਲ ਹੀ ਕਿਹਾ ਇੰਜੈਕਸ਼ਨ ਲਵਾਉਣਾ ਪਵੇਗਾ ਕਮਜ਼ੋਰੀ ਬਹੁਤ ਹੈ ਦਵਾਈ ਨਾਲ ਦੁੱਧ ਪੀਣਾ ਪਵੇਗਾ ਤਾਂ ਕਿ ਖੂਨ ਦੀ ਪੂਰਤੀ ਹੋ ਜਾਵੇ ਮੈਂ ਫਿਰ ਡਾਕਟਰ ਸਾਹਿਬ ਨੂੰ ਪੁੱਛਿਆ ਦਰਦ ਮੇਰੀ ਛਾਤੀ ਵਿੱਚ ਅਤੇ ਸਿਰ ਵਿੱਚ ਹੈ ਦਵਾਈ ਖਾਣ ਵਾਲੀ ਪੇਟ ਵਿੱਚ ਜਾਵੇਗੀ ਤਾਂ ਸਾਰੇ ਸਰੀਰ ਤੇ ਹੀ ਅਸਰ ਕਰੇਗੀ ਮੇਰਾ ਸਿਰ ਦਰਦ ਅਤੇ ਛਾਤੀ ਦਰਦ ਕਿਸ ਤਰ੍ਹਾਂ ਠੀਕ ਹੋ ਸਕਦਾ ਹੈ ਜਾਂ ਫਿਰ ਇਹ ਤਾਂ ਨਹੀਂ ਕਿ ਛਾਤੀ ਅਤੇ ਸਿਰ ਦਰਦ ਸਿਰ ਦਰਦ ਠੀਕ ਹੋ ਜਾਵੇ ਪਰ ਬਾਕੀ ਸਰੀਰ ਦਰਦ ਕਰਨ ਲੱਗ ਜਾਵੇ ਦੂਸਰੀ ਗੱਲ ਖੂਨ ਦੀ ਕਮੀ ਲਈ ਦੁੱਧ ਦਾ ਕੀ ਕੰਮ ਦੁੱਧ ਸਫੇਦ ਹੈ ਖੂਨ ਲਾਲ ਹੈ ਖੂਨ ਦੀ ਕਮੀ ਪੂਰੀ ਕਿਸ ਤਰ੍ਹਾਂ ਕਰ ਸਕਦਾ ਹੈ ਇਸ ਪਿੱਛੇ ਤੁਹਾਡਾ ਕੀ ਤਰਕ ਹੈ ਡਾਕਟਰ ਸਾਹਿਬ ਨੇ ਕਿਹਾ ਜੇ ਇਲਾਜ ਕਰਾਉਣਾ ਹੀ ਤਾਂ ਦਵਾਈ ਖਾਣੀ ਪਵੇਗੀ ਦੁੱਧ ਪੀਣਾ ਪਵੇਗਾ ਮੈਂ ਫੇਰ ਕਿਹਾ ਡਾਕਟਰ ਸਾਹਿਬ ਮੈਂ ਅੰਧ ਵਿਸ਼ਵਾਸੀ ਨਹੀਂ ਆ ਮੈਨੂੰ ਤਰਕ ਨਾਲ ਸਮਝਾਓ ਪੈਸੇ ਮੈਂ ਖਰਚ ਕਰਨੇ ਨੇ ਸਰੀਰ ਮੇਰਾ ਹੈ ਮੈਨੂੰ ਦੱਸੋ ਦੁੱਧ ਚਿੱਟਾ ਹੈ ਇਸ ਦਾ ਲਾਲ ਲਹੂ ਕਿਵੇਂ ਬਣ ਜਾਵੇਗਾ ਥੋੜੀ ਦੇਰ ਸੋਚ ਕੇ ਡਾਕਟਰ ਸਾਹਿਬ ਕਹਿਣ ਲੱਗੇ ਕਿ ਮੈਂ ਤੁਹਾਨੂੰ ਇੱਕ ਹੋਰ ਬਹੁਤ ਸਮਝਦਾਰ ਡਾਕਟਰ ਕੋਲੇ ਭੇਜ ਦਿੰਦਾ ਹਾਂ ਉਹ ਤੁਹਾਨੂੰ ਸਮਝਾ ਦੇਵੇਗਾ ਫਿਰ ਮੇਰੇ ਕੋਲੇ ਆ ਜਾਣਾ ਡਾਕਟਰ ਸਾਹਿਬ ਨੇ ਆਪਣਾ ਡਰਾਈਵਰ ਬੁਲਾਇਆ ਅਤੇ ਕਿਹਾ ਕਿ ਸਰਦਾਰ ਸਾਹਿਬ ਨੂੰ ਕਾਰ ਵਿੱਚ ਵੱਡੇ ਡਾਕਟਰ ਸਾਹਿਬ ਕੋਲੇ ਛੱਡ ਆਵੋ ਕਾਲੇ ਸ਼ੀਸ਼ਿਆਂ ਵਾਲੀ ਵਾਤਾਨੁਕੂਲ ਕਾਰ ਵਿੱਚ ਬੈਠਦਿਆਂ ਹੀ ਮੇਰੀ ਅੱਖ ਲੱਗ ਗਈ ਜਦ ਡਰਾਈਵਰ ਨੇ ਗੱਡੀ ਰੋਕ ਕੇ ਮੈਨੂੰ ਬਾਹਰ ਆਉਣ ਲਈ ਕਿਹਾ ਤਾਂ ਮੈਂ ਬਾਹਰ ਆ ਕੇ ਦੇਖਿਆ ਅਸੀਂ ਪਾਗਲਾਂ ਦੇ ਹਸਪਤਾਲ ਅੱਗੇ ਖੜੇ ਸਾਂ ਮੈਂ ਹੈਰਾਨੀ ਨਾਲ ਡਰਾਈਵਰ ਨੂੰ ਪੁੱਛਿਆ ਕਿ ਮੈਂ ਤਾਂ ਛਾਤੀ ਦਰਦ ਅਤੇ ਸਿਰ ਦਰਦ ਦਾ ਇਲਾਜ ਕਰਵਾਉਣਾ ਹੈ ਤੂੰ ਮੈਨੂੰ ਇੱਥੇ ਕਿਉਂ ਲੈ ਆਇਆ ਡਰਾਈਵਰ ਨੇ ਉੱਤਰ ਦਿੱਤਾ ਕਿ ਡਾਕਟਰ ਸਾਹਿਬ ਨੇ ਵੱਡੇ ਡਾਕਟਰ ਕੋਲੇ ਭੇਜਿਆ ਹੈ ਸੋ ਪਹਿਲਾਂ ਇੱਥੋਂ ਇਲਾਜ ਕਰਵਾਓ ਫਿਰ ਡਾਕਟਰ ਸਾਹਿਬ ਦਾ ਇਲਾਜ ਕੰਮ ਆਵੇਗਾ ਪਿਆਰੇ ਪਾਠਕ ਜੀ ਸ਼ਾਇਦ ਤੁਸੀਂ ਵੀ ਡਾਕਟਰ ਸਾਹਿਬ ਨਾਲ ਰਜਾਮੰਦ ਹੋਵੋਗੇ ਪਰ ਇਹਨਾਂ ਤਰਕਸ਼ੀਲਾਂ ਦਾ ਇਲਾਜ ਕਿੱਥੇ ਹੋਵੇਗਾ ਜੋ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਹੋਰ ਅਵਤਾਰਵਾਦੀ ਪੁਰਸ਼ਾਂ ਨੂੰ ਝੂਠੇ ਮੂਰਖ ਤੇ ਅੰਧਵਿਸ਼ਵਾਸੀ ਵਿੱਚ ਗਰਸੇ ਆਖਦੇ ਹਨ ਯੂਐਨਓ ਤਾਂ ਇਹਨਾਂ ਮਹਾਪੁਰਸ਼ਾਂ ਦੀਆਂ ਲਿਖਤਾਂ ਨੂੰ ਮਾਨਤਾ ਦੇ ਰਹੀ ਹੈ ਪਰ ਇਹਨਾਂ ਦੇ ਵਿਚਾਰ ਅਨੁਸਾਰ ਇਹ ਸਭ ਦੁਕਾਨਾਂ ਜਨ ਸਧਾਰਨ ਨੂੰ ਲੁੱਟਣ ਲਈ ਬਣਾਈਆਂ ਗਈਆਂ ਹਨ ਨਾ ਕੋਈ ਰੱਬ ਹੈ ਨਾ ਆਤਮਾ ਹੈ ਮਨ ਪਿੱਛੋਂ ਨਾ ਕਿਸੇ ਦੇ ਕਰਮਾਂ ਦਾ ਲੇਖਾ ਹੋਣਾ ਹੈ ਨਾ ਹੀ ਕੋਈ ਫਲ ਭੁਗਤਦਾ ਇਹਨਾਂ ਤਰਕਸ਼ੀਲਾਂ ਦਾ ਕਹਿਣਾ ਹੈ ਰੱਬੀ ਅਵਤਾਰਾਂ ਗੁਰੂਆਂ ਮਹਾਪੁਰਸ਼ਾਂ ਦੇ ਕੱਢੇ ਗਿਆਨ ਦੇ ਸਿੱਕੇ ਵਖਰੇਵੇਂ ਵਾਲੇ ਹਨ ਇਸ ਲਈ ਇਹ ਭਰੋਸੇਯੋਗ ਨਹੀਂ ਦੂਸਰੇ ਪਾਸੇ ਜਦ ਅਸੀਂ ਸੰਸਾਰ ਵੱਲ ਝਾਤ ਮਾਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਇੱਕੋ ਜਿਹੀ ਡਿਗਰੀ ਪ੍ਰਾਪਤ ਕਰਨ ਵਾਲੇ ਇੱਕੋ ਵਿਧਾਨ ਨੂੰ ਪੜ੍ਹ ਕੇ ਫੈਸਲੇ ਕਰਨ ਵਾਲੇ ਜੱਜਾਂ ਦੇ ਫੈਸਲੇ ਵੀ ਵੱਖ-ਵੱਖ ਹਨ ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਕਤਲ ਦੇ ਕੇਸ ਵਿੱਚ ਹੇਠਲੀ ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਦਿੱਤੀ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੁਪਰੀਮ ਕੋਰਟ ਨੇ ਪਹਿਲਾਂ ਨਾਲੋਂ ਸਖਤ ਸਜ਼ਾ ਸੁਣਾ ਦਿੱਤੀ ਤਰਕਸ਼ੀਲਾ ਨੇ ਕਦੋਂ ਉਜ਼ਰ ਨਹੀਂ ਕੀਤਾ ਮਰੀਜ਼ ਪੀਜੀਆਈ ਵਿੱਚ ਦਾਖਲ ਹੋ ਗਿਆ ਪੰਜ ਡਾਕਟਰਾਂ ਦੇ ਪੈਨਲ ਨੇ ਜਾਂਚ ਕੀਤੀ ਦੋ ਕਹਿੰਦੇ ਹਨ ਟੀਵੀ ਹੈ ਅਤੇ ਤਿੰਨ ਕਹਿੰਦੇ ਹਨ ਕੈਂਸਰ ਹੈ ਸਹੀ ਇਲਾਜ ਨਾ ਹੋਣ ਕਾਰਨ ਮਰੀਜ਼ ਦੀ ਮੌਤ ਹੋ ਗਈ ਮੇਰੇ ਭਾਣਜੇ ਨਾਲ ਇਸੇ ਤਰ੍ਹਾਂ ਹੀ ਹੋਇਆ ਗੁਰਬਾਣੀ ਦੱਸ ਰਹੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਅੰਗ 1392 ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਮਹੇ ਸਮਾਈ ਦਸਮ ਗ੍ਰੰਥ ਵਿੱਚ ਜੋ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਅੰਗ 1408 ਸੋ ਪਰਮੇਸ਼ਰ ਦਾ ਰੂਪ ਸਮਰੱਥ ਗੁਰੂ ਕੀ ਨਹੀਂ ਕਰ ਸਕਦਾ ਪਰ ਇਹਨਾਂ ਕਾਮਰੇਡੀ ਤਰਕਸ਼ੀਲਾਂ ਨੂੰ ਕੌਣ ਸਮਝਾਏ ਜੋ ਪ੍ਰਤੱਖ ਹੋਣ ਦੇ ਬਾਵਜੂਦ ਕਹਿੰਦੇ ਹਨ ਪੰਜਾ ਸਾਹਿਬ ਝੂਠ ਹੈ ਰੀਠਾ ਮੀਠਾ ਹੋਣਾ ਮਨ ਘੜਤ ਹੈ ਮੱਕਾ ਫਿਰਨਾ ਅੰਧ ਵਿਸ਼ਵਾਸ ਹੈ ਬਾਬੇ ਦੀ ਚੱਕੀ ਆਪ ਦੇ ਆਪ ਕਿਵੇਂ ਫਿਰਦੀ ਰਹੀ ਖਾਰਾ ਪਾਣੀ ਮਿੱਠਾ ਕਿਵੇਂ ਹੋ ਗਿਆ ਗੁਰੂ ਸਾਹਿਬ ਦੱਸ ਰਹੇ ਹਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਅੰਗ 611 ਤੇ ਕੋਰ ਦੁਖੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮ ਕਰੋਥ ਅੰਗ 1355 ਅਰਥ ਬਹੁਤ ਦਾਦਾ ਦੁੱਖ ਹੋਣ ਅਨੇਕਾਂ ਖੂਨ ਪਾਪ ਕੀਤੇ ਹੋਣ ਜਨਮ ਤੋਂ ਹੀ ਗਰੀਬ ਹੋਵੇ ਅਤੇ ਬੜੇ ਪੁਆੜੇ ਪਏ ਹੋਣ ਸਾਰੇ ਹੀ ਮਿਟ ਜਾਂਦੇ ਹਨ ਕਹਿੰਦੇ ਹਨ ਗੁਰੂ ਸਾਹਿਬ ਪਰਮੇਸ਼ਰ ਦੀ ਯਾਦ ਮਨ ਵਿੱਚ ਵਸਾਉਣ ਕਰਕੇ ਇਸ ਤਰ੍ਹਾਂ ਲੱਕੜੀ ਦੇ ਬਹੁਤ ਵੱਡੇ ਢੇਰ ਨੂੰ ਅੱਗ ਦੀ ਚੁਆਤੀ ਸਾੜ ਦਿੰਦੀ ਹੈ ਤਰਕਸ਼ੀਲਾਂ ਦਾ ਤਰਕ ਹੈ ਕਿ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰਨ ਅਤੇ ਬਾਣੀ ਪੜਨ ਨਾਲ ਸਰੀਰਕ ਦੁੱਖ ਕਿਸ ਤਰ੍ਹਾਂ ਮਿਟ ਸਕਦੇ ਹਨ ਇਹ ਸਭ ਝੂਠ ਹੈ ਪਖੰਡ ਅਤੇ ਅੰਧ ਵਿਸ਼ਵਾਸ ਹੈ ਕੁੱਲ ਦੁਨੀਆ ਵਿੱਚ ਪ੍ਰਗਟ ਹੈ ਕਿ 2003 ਵਿੱਚ ਸੂਰਤ ਸ਼ਹਿਰ ਦਾ ਰਹਿਣ ਵਾਲਾ ਸ਼੍ਰੀ ਵਾਸੂ ਭਾਰਦਵਾਜ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਨਾਸਤਿਕ ਬ੍ਰਿਤੀ ਦਾ ਸਾਇੰਸਦਾਨ ਹੱਡੀਆਂ ਦੇ ਕੈਂਸਰ ਨਾਲ ਪੀੜਤ ਮਰਨ ਕਿਨਾਰੇ ਸ਼੍ਰੀ ਹਰਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਖੰਡ ਪਾਠ ਸੁਣ ਕੇ ਨੌ ਬਰਨੋ ਹੋ ਗਿਆ ਅੱਜ ਉਹ ਖੁਦ ਟੀਵੀ ਤੇ ਆਪਣੀ ਹੱਡ ਬੀਤੀ ਲੋਕਾਂ ਨੂੰ ਦੱਸ ਰਿਹਾ ਹੈ ਦੂਸਰੇ ਪਾਸੇ ਕਾਮਰੇਡੀ ਤਰਕਸ਼ੀਲ ਜੋ ਕਹਿੰਦੇ ਹਨ ਸਭ ਝੂਠ ਹੈ ਪਾਖੰਡ ਹੈ ਅੰਧ ਵਿਸ਼ਵਾਸ ਹੈ ਅਤੇ ਅਖਬਾਰਾਂ ਰਾਹੀਂ ਉਸ ਨੂੰ ਚੈਲੰਜ ਕਰਦੇ ਹਨ ਪਾਠਕ ਆਪ ਹੀ ਅੰਦਾਜ਼ਾ ਲਾਉਣ ਕਿ ਫਿਰ ਇਹਨਾਂ ਨੂੰ ਵੱਡੇ ਡਾਕਟਰ ਸਾਹਿਬ ਕੋਲ ਭੇਜਣਾ ਚਾਹੀਦਾ ਹੈ ਕਿ ਨਹੀਂ ਸਿੱਖੀ ਵਿੱਚ ਕੁਸਪੈਟ ਕਰਨ ਵਾਲੇ ਇਹਨਾਂ ਤਰਕਸ਼ੀਲਾਂ ਨੇ ਸਿੱਖੀ ਪਰੰਪਰਾਵਾਂ ਧਾਰਨਾਵਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਇਤਿਹਾਸ ਵਿਗਾੜਨ ਦਾ ਕਮਰ ਕਸਾ ਕੀਤਾ ਹੋਇਆ ਹੈ ਗੁਰੂ ਸਾਹਿਬ ਦੇ ਜੀਵਨ ਸੰਬੰਧਿਤ ਘਟਨਾਵਾਂ ਨੂੰ ਨਕਾਰਨ ਲਈ ਤਰਕ ਦਿੰਦੇ ਹਨ ਕਿ ਵਿਗਿਆਨ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਇਸ ਲਈ ਗਲਤ ਹਨ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਵਿਗਿਆਨ ਪਰਮਾਤਮਾ ਨੂੰ ਮੰਨਦਾ ਹੈ ਗੁਰੂ ਸਾਹਿਬ ਦਾ ਉਪਦੇਸ਼ ਹਿਰਦੇ ਵਿੱਚ ਪਰਮੇਸ਼ਰ ਪ੍ਰਗਟ ਕਰਨ ਲਈ ਹੈ ਜਾਂ ਵਿਗਿਆਨ ਪੈਦਾ ਕਰਨ ਲਈ ਹੈ ਗੁਰਬਾਣੀ ਦੱਸ ਰਹੀ ਹੈ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ ਰਹਾਓ ਪਹਿਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਅੰਗ 684 ਦੇ ਉੱਤੇ ਕਿਹੜਾ ਵਿਗਿਆਨੀ ਇਸ ਗੱਲ ਨੂੰ ਮੰਨਦਾ ਹੈ ਜਾਂ ਕਿਹੜਾ ਡਾਕਟਰ ਇਸ ਨੂੰ ਮੰਨੇਗਾ ਡਾਕਟਰਾਂ ਨੇ ਸਾਰੇ ਸਰੀਰ ਦਾ ਸਕੈਨਿੰਗ ਅਤੇ ਐਮ ਆਰ ਆਈ ਕਰ ਲਈ ਸਾਰਾ ਅੰਦਰ ਪਾੜ ਕੇ ਦੇਖ ਲਿਆ ਦਿਲ ਦਿਮਾਗ ਗੁਰਦੇ ਜਿਗਰ ਫੇਫੜੇ ਲੱਭ ਲਏ ਕਿਸੇ ਡਾਕਟਰ ਨੂੰ ਪਰਮੇਸ਼ਰ ਨਹੀਂ ਲੱਭਾ ਗੁਰਬਾਣੀ ਦੱਸ ਰਹੀ ਹੈ ਕੋਟ ਬ੍ਰਹਮੰਡ ਕੋਠਾ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤੀਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨਾ ਜਾਣਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ ਰਾਮਦਾਸ ਰਹਾਓ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਅੰਗ 612 ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਦਾੜੀ ਕੇਸਾਂ ਵਾਲੇ ਕਾਮਰੇਡ ਕੀ ਦੱਸਣ ਦੀ ਖੇਚਲ ਕਰਨਗੇ ਕਿ ਕਿਹੜਾ ਵਿਗਿਆਨ ਗੁਰੂ ਸਾਹਿਬ ਦੀ ਉੱਪਰ ਲਿਖੀ ਵਿਚਾਰਧਾਰਾ ਨੂੰ ਮੰਨਦਾ ਹੈ ਵਿਗਿਆਨ ਦੀ ਕਿਹੜੀ ਪਦਤੀ ਰਸਾਇਣਿਕ ਵਿਗਿਆਨ ਭੌਤਿਕ ਵਿਗਿਆਨ ਅਣੂ ਵਿਗਿਆਨ ਜਾਂ ਕਿਸੇ ਵਿਗਿਆਨਕ ਤਰੀਕੇ ਨਾਲ ਉੱਪਰ ਦੱਸੀ ਪਰਮੇਸ਼ਰ ਦੀ ਵਡਿਆਈ ਸਿੱਧ ਕੀਤੀ ਜਾ ਸਕਦੀ ਹੈ ਤਰਕਸ਼ੀਲ ਵਿਚਾਰਧਾਰਾ ਦੇ ਕਾਮਰੇਡ ਦੀ ਸਿੱਖ ਕੀ ਦੱਸਣਗੇ ਕਿ ਡਾਕਟਰ ਝੂਠਾ ਹੈ ਜਾਂ ਬਾਣੀ ਝੂਠੀ ਹੈ ਤਰਕਾ ਮਾਰਦੇ ਮਾਰਦੇ ਇਹਨਾਂ ਦੇ ਮਨ ਵੀ ਤਰਕੇ ਗਏ ਇਸ ਲਈ ਸ਼ਾਇਦ ਇਹਨਾਂ ਦਾ ਇਲਾਜ ਵੱਡਾ ਡਾਕਟਰ ਵੀ ਨਹੀਂ ਕਰ ਸਕੇਗਾ ਵੱਡਾ ਡਾਕਟਰ ਵੀ ਨਹੀਂ ਕਰ ਸਕੇਗਾ